ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਮਾਈ ਨੇ ਦਰਸ਼ਨ ਕੀਤੇ ਆ ਜਿਸ ਵੇਲੇ ਮਾਈ ਨੇ ਦਰਸ਼ਨ ਕੀਤੇ ਆ ਮਸਤਾਨੀ ਦਸ਼ਾ ਹੋ ਗਈ ਜੋ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਮਾਈ ਦੀ ਅਵਸਥਾ ਹੋਈ ਹੈ ਉਸ ਦਾ ਵਰਣਨ ਗੁਰਬਾਣੀ ਦੇ ਵਿੱਚ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਮਿਲ ਜਾਂਦੀਆਂ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਸਿੱਧਕ ਜਿਨ੍ਹਾਂ ਦੇ ਉੱਤੇ ਆਇਆ ਬੇਬੇ ਨਾਨਕੀ ਨੂੰ ਬੇਬੇ ਨਾਨਕੀ ਨੇ ਆਪਣੇ ਛੋਟੇ ਵੀਰ ਨੂੰ ਪਰਮੇਸ਼ਰ ਕਰਕੇ ਮੰਨਿਆ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜਿਸ ਵੇਲੇ ਬੇਬੇ ਨਾਨਕੀ ਦਾ ਵਿਆਹ ਹੋਇਆ ਤੇ ਉਹ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਨਾਲ ਲੈ ਗਏ ਨਾਲ ਜਾ ਕੇ ਉਥੇ ਕੋਲ ਰੱਖਿਆ ਤੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਥੇ ਹੀ ਮੋਦੀ ਖਾਨੇ ਦੇ ਵਿੱਚ ਨੌਕਰੀ ਕੀਤੀ ਹੈ ਤੇ ਉਹ ਸਮਾਂ ਬਤਾਇਆ ਕਈ ਉਥੇ ਚੋਜ ਕੀਤੇ ਤੇ ਅਖੀਰ ਨੂੰ ਉਥੋਂ ਉਦਾਸੀ ਧਾਰਨ ਕੀਤੀ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਉਦਾਸੀ ਧਾਰਨ ਕੀਤੀ ਤੇ ਬੇਬੇ ਨਾਨਕੀ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਖਣ ਲੱਗੇ ਕਿ ਵੀਰ ਮੈਂ ਤਾਂ ਤੈਨੂੰ ਦੇਖੇ ਤੋਂ ਬਿਨਾ ਜਰਾ ਪਰ ਵੀ ਨਹੀਂ ਸਾ ਰਹਿ ਸਕਦੀ ਤੁਸੀਂ ਕਿੱਥੇ ਚੱਲੇ ਹੋ ਕਿੰਨੀ ਦੇਰ ਲਾਓਗੇ ਤੇ ਮੈਂ ਤੁਹਾਡਾ ਦਰਸ਼ਨ ਕਿਵੇਂ ਕਰਾਂਗੀ ਬੇਬੇ ਨਾਨਕੀ ਦਾ ਪ੍ਰੇਮ ਦੇਖ ਕੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਵਾਬ ਦਿੱਤਾ ਕਿ ਬੇਬੇ ਨਾਨਕੀ ਭੈਣ ਤੁਹਾਡੇ ਸਾਡੇ ਦਰਸ਼ਨ ਕੋਈ ਦੂਰ ਨਹੀਂ ਜਦੋਂ ਵੀ ਤੁਸੀਂ ਯਾਦ ਕਰੋਗੇ ਉਸ ਵੇਲੇ ਹਾਜ਼ਰ ਹੋ ਜਾਵਾਂਗੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਉਦਾਸੀ ਧਾਰਨ ਕੀਤੇ 3.5 ਸਾਲ ਹੋ ਗਏ ਮੱਕੇ ਬੈਠੇ ਹਨ ਮੱਕੇ ਦੇ ਵਿੱਚ ਬੈਠੇ ਨੇ ਤੇ ਬੇਬੇ ਨਾਨਕੀ ਇਹ ਨਹੀਂ ਕਿ 3.5 ਸਾਲਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਦੀ ਯਾਦ ਨਹੀਂ ਕੀਤਾ ਸਵਾਸ ਸਵਾਸ ਸਤਗੁਰਾਂ ਨੂੰ ਯਾਦ ਕਰਨ ਵਾਲੀ ਭੈਣ ਇੱਕ ਦਿਨ ਸਵੇਰ ਨੂੰ ਉੱਠੀ ਐ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਤੇ ਨਾਮ ਸਿਮਰਨ ਕਰਨਾ ਸ਼ੁਰੂ ਕੀਤਾ ਪ੍ਰਸ਼ਾਦਾ ਬਣਾਉਣਾ ਸ਼ੁਰੂ ਕੀਤਾ ਪ੍ਰਸ਼ਾਦਾ ਬਣਾ ਕੇ ਜਿਸ ਵੇਲੇ ਤਵੇ ਦੇ ਉੱਪਰ ਪਾਇਆ ਤੇ ਮਨ ਦੇ ਵਿੱਚ ਇੰਨੀ ਲਾਲਸਾ ਵੱਧ ਗਈ ਦਰਸ਼ਨ ਦੀ ਆਖਣ ਲੱਗੀ ਕਿ ਵੀਰ ਆ ਜਿਹੜਾ ਪ੍ਰਸ਼ਾਦਾ ਤਵੇ ਤੇ ਪਾਇਆ ਇਹ ਤੁਹਾਨੂੰ ਛਕਾਉਣਾ ਤੇ ਤੁਸੀਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਯਾਦ ਕਰੋਗੇ ਉਸੇ ਵੇਲੇ ਅਸੀਂ ਆ ਕੇ ਤੁਹਾਡੇ ਸਾਹਮਣੇ ਖੜੇ ਹੋਵਾਂਗੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਤਾਰ ਪਹੁੰਚੀ ਭੈਣ ਨਾਨਕੀ ਦੀ ਮਰਦਾਨੇ ਦੇ ਨਾਲ ਸੱਚੇ ਪਾਤਸ਼ਾਹ ਬਚਨ ਕਰਨ ਲੱਗੇ ਆਖਣ ਲੱਗੇ ਕਿ ਮਰਦਾਨਿਆ ਭੈਣ ਨਾਨਕੀ ਨੇ ਯਾਦ ਕੀਤਾ ਮਰਦਾਨਾ ਆਖਣ ਲੱਗਾ ਸੱਚੇ ਪਾਤਸ਼ਾਹ ਜੀ ਮੈਂ ਤਾਂ ਤੁਹਾਨੂੰ ਸਵੇਕੇ ਹੀ ਆਖਿਆ ਸੀ ਕਿ ਮੱਕੇ ਦੇ ਦਰਸ਼ਨ ਕਰਾ ਲਿਆਓ ਤੇ ਤੁਹਾਨੂੰ ਤਾਂ ਪਿੱਛੇ ਹੀ ਭੁੱਲ ਗਿਆ ਸਾਢੇ 3 ਸਾਲ ਹੋ ਗਏ ਨੇ ਘਰੋਂ ਆਇਆ ਨੂੰ ਵੀ ਹੁਣ ਸਹਜੇ ਸਹਜੇ ਘਰ ਨੂੰ ਚੱਲੀਏ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਮਰਦਾਨਿਆਂ ਗੱਲ ਸਹਿਜ ਵਾਲੀ ਨਹੀਂ ਬੇਬੇ ਨਾਨਕੀ ਨੇ ਜਿਹੜਾ ਪ੍ਰਸ਼ਾਦਾ ਤਵੇ ਦੇ ਉੱਤੇ ਪਾਇਆ ਉਹ ਆਪਾਂ ਉਹ ਤੈਨੂੰ ਛਕਾਉਣਾ ਜਾ ਕੇ ਆਪਾਂ ਛਕਣਾ ਉਹ ਮਰਦਾਨਾ ਆਖਣ ਲੱਗਾ ਕਿ ਸੱਚੇ ਪਾਤਸ਼ਾਹ ਜੇ ਭੈਣ ਨਾਨਕੀ ਦੇ ਹੱਥੋਂ ਪ੍ਰਸ਼ਾਦਾ ਛਕਾਓ ਤੇ ਹੋਰ ਕੀ ਚਾਹੀਦਾ ਮਰਦਾਨਿਆਂ ਮੀਟ ਅੱਖਾਂ ਅੱਖਾਂ ਮੀਟੀਆਂ ਮਰਦਾਨੇ ਨੇ ਸਾਧ ਸਿੰਘ ਜੀ ਇਤਿਹਾਸ ਦੇ ਵਿੱਚ ਸ੍ਰੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਸੇਵਕਾਂ ਤੋਂ ਅੱਖਾਂ ਮਿਟਾ ਕੇ ਤੇ ਹਜ਼ਾਰਾਂ ਤੇ ਲੱਖਾਂ ਮੀਲਾਂ ਦਾ ਸਫ਼ਰ ਕਰਵਾ ਦਿੱਤਾ